ਜਿਉ ਤੂੰ ਚਲਾਏ ਹਨ ਤਿਵੇਂ ਚੱਲ ਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਚੱਲ ਰਾਲੀ ਹੈ ਹਰ ਕੋਈ ਆਪਣੀ ਮਰਜ਼ੀ ਨਾਲ ਚੱਲਦਾ ਬਲਕਿ ਦੂਜੇ ਨੂੰ ਵੀ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦਾ ਸੰਸਾਰ ਸਾਰੇ ਮੇਰੀ ਮਰਜ਼ੀ ਅਨੁਸਾਰ ਚੱਲਣੇ ਸੰਸਾਰ ਚਾਹੁੰਦਾ ਹਰ ਕੋਈ ਚਾਹੁੰਦਾ ਭਗਤ ਨਹੀਂ ਚਾਹੁੰਦੇ ਭਗਤ ਨੇ ਜਿਉ ਤੂੰ ਚਲਾਣਾ ਤੇ ਮੈਂ ਚੱਲੂ ਤੇ ਪਰਮੇਸ਼ਰ ਮੈਂ ਤੂੰ ਚਲਾਣਾ ਮੈਂ ਤਾਂ ਉਹ ਚੱਲੂ ਸੰਸਾਰ ਦੇ ਨਾਲ ਨਹੀਂ ਚੱਲਦਾ ਮੈਂ ਆਪਣੀ ਮਰਜ਼ੀ ਨਾਲ ਨਹੀਂ ਚੱਲਦਾ ਜਦ ਮੈਂ ਆਪਣੀ ਮਰਜ਼ੀ ਨਾਲ ਨਹੀਂ ਚੱਲਦਾ ਮੈਂ ਸੰਸਾਰ ਦੀ ਮਰਜ਼ੀ ਨਾਲ ਕਿਉਂ ਚੱਲਾਂ ਆਪਣੀ ਮਰਜ਼ੀ ਉਹ ਛੱਡਣੀ ਔਖੀ ਹੈ ਫਿਰ ਮੈਂ ਸੰਸਾਰ ਦੀ ਮਰਜ਼ੀ ਨਾਲ ਚੱਲਦਾ ਚੱਲਾਂ ਸੰਸਾਰੀ ਆਦਮੀ ਕਿਸੇ ਦੀ ਮਰਜ਼ੀ ਨਾਲ ਚੱਲ ਸਕਦਾ ਵਿਚ ਜਾਂਦਾ ਪੈਸੇ ਖਤਰ ਸਾਰੇ ਜਿਹੜੇ ਗੁਣ ਨੇ ਸੰਸਾਰੀ ਆਦਮੀ ਦੇ ਉਹ ਅਬੁੱਲ ਨਹੀਂ ਹੁੰਦੇ ਉਹਨਾਂ ਦਾ ਮੁੱਲ ਪੈਂਦਾ ਕੋਈ ਵੱਡੇ ਤੋਂ ਵੱਡਾ ਪੜ੍ਹਾਈ ਵਾਲਾ ਹੋਵੇ ਵਿਕ ਜਾਂਦਾ ਐ ਜਿਹੜੇ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ ਬੜੇ ਬੜੇ ਸਭ ਵਿਕੇ ਹੋਏ ਨੇ ਤਨਖਾਹਾਂ ਲੈਂਦੇ ਨੇ ਸਭ ਬਕਾਊ ਮਾਲ ਹੈ ਕੋਈ ਵਿਦਵਾਨ ਐਸਾ ਨਹੀਂ ਹੁੰਦਾ ਜਿਹੜਾ ਬਕਾਊ ਨਾ ਹੋਵੇ ਵੱਡੇ ਵੱਡੇ ਰਾਜਾਂ ਕੋ ਵਿਕੇ ਹੋਏ ਤੇ ਪੰਡਤ ਜਿਸ ਉਹ ਤਾਂ ਬਾਹਮਣ ਬ੍ਰਾਹਮਣ ਸੀ ਉਸ ਵੇਲੇ ਨਹੀਂ ਸੀ ਵਿਗਿਆ ਹੋਇਆ ਬ੍ਰਹਮ ਗਿਆਨੀ ਸੀ ਜਾਂ ਪੰਡਤ ਹੋ ਗਿਆ ਵਿਗਿਆ ਜਦ ਬ੍ਰਾਹਮਣ ਪੰਡਤ ਬਣਿਆ ਜਾਂ ਬਕਾਊ ਹੋਇਆ ਬ੍ਰਹਮ ਗਿਆਨ ਛੱਡ ਗਿਆ ਸਿਮਰਤ ਸ਼ਾਸਤਰ ਲੈ ਕੇ ਜਿਵੇਂ ਰਾਜਾ ਕਹਿੰਦਾ ਉਹ ਪ੍ਰਚਾਰ ਸ਼ੁਰੂ ਕਰ ਲਿਆ ਤਾਂ ਹੀ ਕਬੀਰ ਕਹਿ ਰਿਹਾ ਕੌਰੇ ਪੰਡਿਆ ਕੱਬ ਕੇ ਬਾਹਮਣ ਹੋਏ ਤੂੰ ਬਾਹਮਣ ਮੁੜ ਕੇ ਫਿਰ ਕਰਤੇ ਹੋ ਗਿਆ ਓਏ ਤੂੰ ਦਾ ਬਾਹਮਣ ਤੋਂ ਪੰਡਤ ਬਣ ਗਿਆ ਸੀ ਤੂੰ ਤਾਂ ਗੁਰਮੁਖ ਤੋਂ ਵਿਦਵਾਨ ਬਣ ਗਿਆ ਸੀ ਤੂੰ ਤਾਂ ਆਤਮਾ ਦੇ ਤਲ ਤੋਂ ਜਿਉਂਦਾ ਜਿਉਂਦਾ ਸਰੀਰ ਦੇ ਤਲ ਤੇ ਜਿਉਣ ਲੱਗ ਗਿਆ ਸੀ ਕਹਿੰਦਾ ਤਾਂ ਆਤਮ ਗਿਆਨ ਨੂੰ ਸਰੀਰ ਗਿਆਨ ਦੇ ਨਾਲ ਬਦਲਤਾ ਸੀ ਅਰਥ ਬੋਲਦੇ ਸੀ ਕਹਿੰਦਾ ਤਾਂ ਚਰਣਾ ਦੇ ਅਰਥ ਪੈਰ ਕਰਤੇ ਸੀ ਕਹਿੰਦਾ ਤਾਂ ਨੇਤਰਾਂ ਦੇ ਅਰਥ ਅੱਖਾਂ ਕਰਤੀਆਂ ਸੀ ਕਹਿੰਦਾ ਤਾਂ ਕਰ ਦੇ ਅਰਥ ਹੱਥ ਕਰਤੇ ਸੀ ਕਹਿੰਦਾ ਤਾਂ ਜੇਵਾ ਦੇ ਅਰਥ ਜੀਵ ਰਸਨਾ ਨੂੰ ਜੀਵ ਕਹਿਣ ਗਿਆ ਸੀ ਤੂੰ ਤਾਂ ਤੇ ਤਾਂ ਅਰਥ ਪਲਟੇ ਤੇ ਹੁਣ ਤੂੰ ਫਿਰ ਕਹਿੰਦਾ ਮੈਂ ਬ੍ਰਾਹਮਣ ਕਬ ਕੇ ਬ੍ਰਾਹਮਣ ਹੋਏ ਬ੍ਰਾਹਮਣ ਕਾ ਕਾ ਜਨਮ ਕੋਏ ਆਪਣੇ ਆਪ ਨੂੰ ਬ੍ਰਾਹਮਣ ਸਮਝ ਕੇ ਕਿਉਂ ਜਨਮ ਖਰਾਬ ਕਰਦਾ ਇਹ ਤਾਂ ਬ੍ਰਾਹਮਣ ਬਣ ਜਾ ਅਸੀਂ ਵੀ ਸਿੱਖ ਕਹਿ ਕੇ ਜਨਮ ਖਰਾਬ ਕਰਦੇ ਸਿੱਖ ਉਹੀ ਬ੍ਰਾਹਮਣ ਦੇ ਬਰਾਬਰ ਦੀ ਚੀਜ਼ ਹੈ ਜਿਹਦਾ ਗਿਆਨ ਲੈਣਾ ਹੈ ਨਿਰਾਕਾਰੀ ਔਰ ਨਿਰਾਕਾਰੀ ਗਿਆਨ ਦੇਣਾ ਆਵੋ ਸਿੱਖ ਸਤਿਗੁਰੂ ਕੇ ਪਿਆਰੋ ਗਾਵੋ ਸੱਚੀ ਬਾਣੀ ਸੱਚੀ ਬਾਣੀ ਗਾਉਣ ਵਾਲਾ ਹੀ ਸਿੱਖ ਹੈ ਸੱਚ ਦੀ ਖੋਜ ਕਰਨ ਵਾਲਾ ਹੀ ਸਿੱਖ ਹੈ ਜੇ ਸੱਚ ਦੀ ਖੋਜ ਨਹੀਂ ਕਰਦਾ ਸਿੱਖ ਹੈ ਮਾਇਆ ਦੀ ਖੋਜ ਕਰਦਾ ਕਹਦਾ ਸਿੱਖ ਜੋ ਤੂੰ ਚਲਾਇਆ ਹੈ ਤੈਨੂੰ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵੇਂ ਪਰਮੇਸ਼ਰ ਤੂੰ ਚਲਾਉਂਦੇ ਤੂੰ ਜਿਵੇਂ ਚਲਾਉਣਾ ਧਰਤੀ ਨੂੰ ਚਲਦੀ ਹੈ ਜਿਵੇਂ ਤੂੰ ਚੰਦ ਸੂਰ ਚਲਾਉਣਾ ਚਲਦੀ ਹੈ ਹੈ ਸ੍ਰਿਸ਼ਟੀ ਤੂੰ ਜਿਵੇਂ ਚਲਾਉਣਾ ਹੈ ਚਲਦੀ ਹੈ ਤੇ ਮੈਂ ਵੀ ਜਿਵੇਂ ਤੂੰ ਚਲਾਏਗਾ ਉਹ ਵੀ ਚੱਲੂ ਹੋਰ ਕਿਆ ਜਾਣਾ ਇਹ ਧਰਤੀ ਵਿਰੋਧ ਨਹੀਂ ਕਰ ਸਕਦੀ ਚੰਦ ਸੂਰਜ ਦੀ ਮੈਂ ਵਿਰੋਧ ਕਿੱਥੇ ਕਰ ਲੂ ਕੀ ਫਾਇਦਾ ਵਿਰੋਧ ਕਰੇਗਾ ਐਡੀ ਵੱਡੀ ਧਰਤੀ ਹੈ ਘੁੰਮੀ ਜਾਂਦੀ ਹੈ ਜਦ ਨੂੰ ਘੁੰਮਦਾ ਸਭ ਕੁਝ ਉਹਦੇ ਜਾਂ ਤੁਰਦਾ ਤਾਂ ਮੈਨੂੰ ਕੀ ਫਾਇਦਾ ਮੇਰੇ ਜਿਹੜੇ ਕਿਹੜਾ ਐਡੀ ਤਾਕਤ ਹੈਗੀ ਵੀ ਵਿਰੋਧ ਕਰ ਲੂ ਜਿਵੇਂ ਚਲਾਉਂਦਾ ਚੱਲੀ ਜਾਓ ਪੌੜ ਜਿਵੇਂ ਚਲਾਉਂਦਾ ਪਵਨ ਪਵਨ ਦੀ ਕਿੰਨੀ ਸ਼ਕਤੀ ਹੈ ਭੈ ਵਿੱਚ ਪਵਨ ਬਹਿ ਸਦਵਾਓ ਤੂੰ ਵੀ ਚੱਲੀ ਜਾ ਕੀ ਫਰਕ ਪੈਂਦਾ ਉਹਨਾਂ ਨੇ ਆਪਣਾ ਮਨ ਸਮਝਾ ਲਿਆ ਸਰਦਾਰ ਨੇ ਮਨ ਸਮਝਾਇਆ ਨਹੀਂ ਆਪਣਾ ਜੋ ਤੂੰ ਚਲਾਇਆ ਤੇ ਮੈਂ ਚੱਲਾਂ ਸੋ ਵੀ ਹੋਰ ਕਾ ਜਾਣਾ ਗੁਰ ਤੇਰੇ ਜੋ ਤੂੰ ਚਲਾਇਆ ਤੇ ਮੈਂ ਚੱਲਾਂ ਜਿਨ੍ਹਾਂ ਮਾਰਗ ਪਾਵੇ ਜਿਹੜੇ ਰਸਤੇ ਉਹ ਪਾਉਂਦਾ ਉਸੇ ਰਸਤੇ ਸੂਰੀ ਜਾਂਦਾ ਇਧਰ ਉਧਰ ਨਹੀਂ ਜਾ ਸਕਦਾ ਇਧਰ ਉਧਰ ਜਾਵੇ ਟਕਰਾ ਜਵੇ ਜਾਂ ਟਕਰਾਉਣ ਲੱਗਦਾ ਜਦੇ ਡੋਰ ਖਿੱਚ ਦਿੰਦਾ ਸਾਇਦ ਦਾ ਰੌਲਾ ਪਾਉਣ ਲੱਗਦਾ ਨਾ ਡੋਰ ਉਹਨੂੰ ਪਤਾ ਵੀ ਜਾ ਨਹੀਂ ਸਕਦਾ ਉਹ ਉੱਥੇ ਹੀ ਰੱਖਦਾ ਤੋਂ ਨੇੜੇ ਜਾਣੇ ਨਹੀਂ ਦਿੰਦਾ ਹੋਰ ਕਾ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਹੈ ਤਿਵੇਂ ਹੈ ਜਿਨਾ ਮਾਰਗ ਪਾਵੇ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਸ ਨਾਮ ਲਾਹੇ ਕਰੀ ਕਿਰਪਾ ਜਿਤ ਕਿਰਪਾ ਕਰਤੀ ਤੈ ਜਿਸ ਨਾਮ ਲਾਏ ਜਿਹਨੂੰ ਨਾਮ ਲਾਤਾ ਸੇ ਹਰ ਹਰ ਸਦਾ ਧਿਆਵੇ ਉਹਨਾਂ ਦਾ ਧਿਆਨ ਹਰ ਚ ਰਹਿੰਦਾ ਉਹਨਾਂ ਦਾ ਧਿਆਨ ਹਿਰਦੇ ਚ ਰਹਿੰਦਾ ਹਰ ਦੇ ਵਿੱਚ ਧਿਆਨ ਉਹ ਹਿਰਦੇ ਜਪ ਹਰ ਹਿਰਦੇ ਵਿੱਚ ਹਰ ਹਿਰਦੇ ਵਿੱਚ ਇਹ ਗੱਲ ਸਮਝ ਲੈ ਜਾਂਦੇ ਜਪ ਲੈ ਜਪ ਹਰ ਹਿਰਦੇ ਮਾਹੇ ਇਹ ਗੱਲ ਕਹਿੰਦੇ ਧਿਆਨ ਨਾਲ ਸਮਝ ਲੈ ਕਿ ਹਰ ਹਿਰਦੇ ਚ ਬਾਹਰ ਨਹੀਂ ਹੁੰਦਾ ਇਸ ਕਰਕੇ ਹਿਰਦੇ ਚ ਧਿਆਨ ਰੱਖਣਾ ਹਿਰਦੇ ਧਿਆਨ ਰੱਖਣਾ ਆਪਣੇ ਅੰਦਰ ਧਿਆਨ ਰੱਖਣਾ ਅੰਦਰ ਧਿਆਨ ਹੋ ਕੇ ਰਹਿਣਾ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਹੈ ਜਿਸ ਨੂੰ ਕਥਾ ਸੁਣਾਏ ਆਪਣੀ ਆਪਣੇ ਕੋਲ ਸਰ ਇਹ ਹਰ ਕੀ ਕਥਾ ਨਾ ਆਪਣੀ ਕਥਾ ਜਿਹਨੂੰ ਸੁਣਾਏ ਕਿੱਥੋਂ ਸੁਣਾਊਗਾ ਸੁਣ ਕੇ ਸੁਣਾਊਗਾ ਟੀਵੀ ਸਾਨੂੰ ਸੁਣਾਉਂਦੀ ਹੈ ਕੁਝ ਸੁਣ ਗਿਆ ਟੀਵੀ ਟੀਵੀ ਤਾਂ ਨਹੀਂ ਬੋਲਦੀ ਟੀਵੀ ਦਾ ਉਹਦਾ ਕਨੈਕਸ਼ਨ ਜੋੜ ਕੇ ਸੁਣਾਉਂਦੀ ਹੈ ਹਰ ਵੀ ਆਪਣਾ ਨਹੀਂ ਕਨੈਕਸ਼ਨ ਜੋੜ ਕੇ ਸੁਣਾਉਂਦਾ ਹਰ ਜੋ ਫਿੱਟ ਹੈ ਬਸ ਉਹ ਤੇ ਕਨੈਕਸ਼ਨ ਜੁੜ ਜਾਂਦਾ ਉਸ ਨਾਲ ਦਿੰਦਾ ਸੁਣਾਇਆ ਕਿ ਆਇਆ ਨਾ ਜਿਸ ਨੂੰ ਕਥਾ ਸੁਣਾਏ ਆਪਣੀ ਜਿਸ ਨੂੰ ਕਥਾ ਸੁਣਾਏ ਆਪਣੀ ਸੁਣਾਏ ਟੈਲੀਵਿਜ਼ਨ ਸਾਨੂੰ ਕੋਈ ਸੁਣਾਉਂਦੀ ਹੈ ਬੋਲਣ ਵਾਲਾ ਕੋਈ ਹੋਰ ਹੈ ਬੋਲਦੀ ਨਹੀਂ ਸੁਣਾਉਂਦੀ ਹੈ ਵਿਚਾਰੇ ਵੀਡੀਓ ਮਾਧਿਅਮ ਹੈ ਸੁਣਾਉਣ ਦਾ ਮਾਧਿਅਮ ਜਿਹੜਾ ਮਾਧਿਅਮ ਹੁੰਦਾ ਨਾ ਉਹ ਆਪ ਨਹੀਂ ਜਾਣਦਾ ਹੁੰਦਾ ਕੁਝ ਤਾਂ ਕਿਹਾ ਕਿਆ ਜਾਣਾ ਉਲਟੇ ਤੇਰੇ ਉਹਦਾ ਮਾਧਿਅਮ ਹੈ ਜਿੰਨੀ ਗੱਲ ਉਹ ਤੋਂ ਆ ਗਈ ਉਹਨੂੰ ਉਹਦੀ ਦੱਸਦੀ ਤੁਹਾਨੂੰ ਉਹਦਾ ਮੀਡੀਏਟਰ ਹੈ ਵਿਚਾਲੇ ਦੱਸ ਨਹੀਂ ਰਿਹਾ ਸੁਣਾ ਰਿਹਾ ਇੱਕ ਉਹਦਾ ਦੱਸਣਾ ਇੱਕ ਉਹਦਾ ਸੁਣਾਉਣਾ ਦੱਸਣਾ ਆਪਣੇ ਅੰਦਰੋਂ ਮੈਨੂੰ ਜੋ ਪਤਾ ਨਾ ਉਹ ਦੱਸਣਾ ਨਾ ਦੱਸੀ ਦਾ ਉਹਦਾ ਜੋ ਮੈਨੂੰ ਪਤਾ ਹੈ ਸੁਣਾਈ ਦਾ ਉਹਦਾ ਜੋ ਮੈਨੂੰ ਪਤਾ ਜਾਂ ਨਾ ਪਤਾ ਜੋ ਬੁਲਾਇਆ ਮੈਂ ਬੋਲਦਾ ਤੇ ਨਾਲ ਜੋ ਭਰਿਆ ਹੈ ਉਹਨੇ ਸੁਣਾਤਾ ਤੁਹਾਨੂੰ ਵੱਧ ਘੱਟ ਨਹੀਂ ਕਹਿ ਸਕਦਾ ਉਹਦੀ ਉਹ ਗੱਲ ਕਹੂ ਦੀ ਉਹ ਚ ਭਰਤੀ ਦੱਸਣ ਨਾਲ ਸੁਣਾਉਣ ਚ ਫਰਕ ਹੈ ਜਿਸ ਨੂੰ ਕਥਾ ਸੁਣਾਇਆ ਆਪਣੀ ਤੇ ਗੁਰਦੁਆਰੇ ਸੁਖ ਪਾਵੇ ਕਥਾ ਤਾਂ ਹਰਦੀ ਹੋਈ ਹੈ ਪਰ ਹਰ ਨੇ ਨਹੀਂ ਬੋਲੀ ਹੋਈ ਆਪਣੀ ਕਥਾ ਹਰ ਆਪਣੀ ਕਥਾ ਨਹੀਂ ਬੋਲਦਾ ਹਰ ਕਥਾ ਤਾਂ ਉਹ ਸੁਣਾਊਗਾ ਜਿਹਨੇ ਜਿਹੜਾ ਹਰ ਦੇ ਪਿੱਛੇ ਬੈਠਾ ਹੁਕਮ ਜਿਹਨੇ ਸ੍ਰਿਸ਼ਟੀ ਰਚੀ ਹੈ ਇਹ ਸ੍ਰਿਸ਼ਟੀ ਹਰ ਕੀ ਕਥਾ ਦੇ ਵਿੱਚ ਹੀ ਹੈ ਨਾ ਹਰ ਵਾਸਤੇ ਰਚੀ ਹੈ ਨਾ ਹਰ ਵਾਸਤੇ ਕਥਾ ਇਹ ਰਚੀ ਹੈ ਸਾਰੀ ਸ੍ਰਿਸ਼ਟੀ ਹਰ ਦੇ ਜਨਮ ਤੋਂ ਪਹਿਲਾਂ ਦਾ ਕੌਣ ਦੱਸੂਗਾ ਕਥਾ ਸੁਣਾਏ ਆਪਣੇ ਸਰ ਗੁਰਦੁਆਰੇ ਸੁਖ ਪਾਵਲ ਕਹਨ ਨਾਨਕ ਸੱਚੇ ਸਾਹਿਬ ਜੂ ਭਾਵੈ ਤੇ ਗੁਰਦੁਆਰੇ ਜਿੱਥੇ ਗੁਰੂ ਹੈ ਨਾ ਸ਼ਬਦ ਪ੍ਰਗਟ ਹੋਣਾ ਗੁਰੂ ਦੁਆਰਾ ਕਹਿੰਦੇ ਜਿੱਥੇ ਸ਼ਬਦ ਗੁਰੂ ਪ੍ਰਗਟ ਹੋਣਾ ਹਿਰਦਾ ਉੱਥੇ ਕਹਿੰਦੇ ਆਪਣੇ ਸੁਖ ਪਾਉਂਦੇ ਦੁਆਰੇ ਸੁਖ ਪਾਵੇਂ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇਂ ਤਵੇਂ ਚਲਾਵੇ